ਸ਼ਲੋਕ ਮਹਲਾ ਦੂਜਾ ਇੱਕ ਨਹੀਂ ਦਾਤ ਆਪਸ ਤੇ ਜੋ ਪਾਈ ਹੈ ਇੱਕ ਦਾਤ ਐਸੀ ਹੈ ਬਾਕੀ ਦਾਤਾਂ ਦਾ ਸਭ ਦਾਤੀ ਸਾਹਿਬ ਸੰਧੀ ਸਾਰੀਆਂ ਦਾਤਾਂ ਸੰਸਾਰ ਦੇ ਵਿੱਚ ਸਾਰੇ ਹੁੰਦੀਆਂ ਨੇ ਇੱਕ ਐਸੀ ਦਾਤ ਹੈ ਜਿਹੜੀ ਆਪਸ ਆਪ ਤੇ ਪਾਈ ਜਾ ਸਕਦੀ ਆਪ ਤੇ ਬਿਨਾਂ ਨਹੀਂ ਪ੍ਰਾਪਤ ਹੁੰਦੀ ਇੱਕ ਤਾਂ ਐਸੀ ਹੈ ਜਿਹੜੀ ਆਪ ਤੋਂ ਪੈਦਾ ਹੁੰਦੀ ਹੈ ਆਪ ਹੀ ਉਹਨੂੰ ਪ੍ਰਾਪਤ ਕਰ ਸਕਦਾ ਹੈ ਦੂਜਾ ਨਿਰਵਸੀ ਗੱਲ ਦੀ ਕਿਹੜੀ ਦਾਤ ਦਾ ਸਵਾਲ ਹੈ ਗੁਜ਼ਾਰ ਇੱਕ ਨਹੀਂ ਇੱਕ ਨਹੀਂ ਦਾਤ ਆਪਸ ਤੇ ਜੋ ਪਈ ਸੋਤਾ ਤਾਂ ਮੰਨਦੇ ਦਾਤ ਆਪਸ ਤੇ ਜਿਹੜੀ ਪਾਉਣੀ ਹੈ ਆਪਣੇ ਆਪ ਨੂੰ ਆਪੇ ਦਾਤ ਦੇਣੀ ਹੈ ਉਹਦਾ ਪਤਾ ਨਹੀਂ ਅਸਲ ਦੇ ਵਿੱਚ ਜਿਹੜੀ ਅਸਲੀ ਦਾਤ ਹੈ ਉਹ ਆਪਣੇ ਆਪ ਤੋਂ ਹੀ ਮਿਲਦੀ ਹੈ ਆਪਣੇ ਹੱਥੀਂ ਆਪਣਾ ਆਪੇ ਹੀ ਕਾਸਵਾਰੀ ਆਪੇ ਹੀ ਕਾਸਵਾਰੀ ਹੈ ਇਸ ਗੱਲ ਦਾ ਨਹੀਂ ਕਿਸੇ ਵੀ ਧਰਮ ਨੂੰ ਪਤਾ ਇਸ ਕਰਕੇ ਦਰਸ਼ਨ ਹੁੰਦੇ ਨੇ ਕਿਸੇ ਦੇ ਕਾਸਵਾਰਨ ਵਾਸਤੇ ਇਸ ਕਰਕੇ ਉਹਨਾਂ ਨੂੰ ਲੋੜ ਪਈ ਹੈ ਕਿਸੇ ਦੂਜੇ ਆਦਮੀ ਦੀ ਦਰਸ਼ਨ ਵਾਸਤੇ ਭਗਤੀ ਕਰਨ ਦੀ ਵਿਅਕਤੀ ਦੀ ਲੋੜ ਪਈ ਹੈ ਉਹਨਾਂ ਨੂੰ ਇਹ ਗੱਲ ਦਾ ਗਿਆਨ ਨਹੀਂ ਹੈ ਜਿਹਨੂੰ ਇਹ ਗੱਲ ਦਾ ਗਿਆਨ ਉਹਨੂੰ ਦੂਜੇ ਆਦਮੀ ਦੀ ਲੋੜ ਨਹੀਂ ਇੱਕ ਨੇ ਹੀ ਦਾਤ ਆਪਸ ਤੇ ਜੋ ਪਾਈ ਹੈ ਨਾਮ ਕਰਮਾਤ ਸਹਿਬ ਉੱਥੇ ਜੋ ਮਿਲੇ ਉਹ ਇੱਕ ਬਹੁਤ ਬੜੀ ਕਰਾਮਾਤ ਹੈ ਕਰਾਮਾਤ ਪੈਦਾ ਹੁੰਦੀ ਹੈ ਇਹਦੇ ਵਿੱਚ ਕਰਾਮਾਤ ਦੀ ਦਾਤ ਮਿਲਦੀ ਹੈ ਨੂੰ ਪਰ ਸਹਿਬ ਨੂੰ ਖੁਸ਼ ਹੋ ਤੋਂ ਪਹਿਲਾਂ ਤਾਂ ਨਾ ਮਿਲੇ ਤੋਂ ਠੇ ਜੇ ਸਹਿਬ ਉੱਠੇ ਜੇ ਮਿਲੇ ਜੇ ਸਹਿਬ ਖੁਸ਼ ਹੋ ਜਵੇ ਤਾਂ ਮਿਲਦੀ ਪਹਿਲਾ ਸਹਿਬ ਨੂੰ ਖੁਸ਼ ਕਰਨਾ ਪੈਂਦਾ ਕਰਨਾ ਪੈਂਦਾ ਸਹਿਬ ਕਿਵੇਂ ਖੁਸ਼ ਹੁੰਦਾ ਤੇ ਪਾਣੀ ਚੱਲੇ ਉਹਦੇ ਹੁਕਮ ਚੱਲੇ ਤੇ ਸਹਿਬ ਖੁਸ਼ ਹੁੰਦਾ ਹੈ ਉਹਦੇ ਬਾਅਦ ਦਾਤ ਆਪਣੇ ਆਪ ਚੋਂ ਹੀ ਮਿਲਦੀ ਹੈ ਆਪਣੇ ਆਪ ਚੋਂ ਹੀ ਸ਼ਬਦ ਪੈਦਾ ਹੁੰਦਾ ਹੈ ਚੇਤਨ ਮਨ ਇੱਕ ਹੁੰਦੇ ਨੇ ਇੱਕ ਹੋਏ ਤਾਂ ਹੁਕਮੇ ਜੋ ਹੁਕਮੇ ਵਾਲੀ ਦਾਤ ਦੇ ਵਿੱਚੋਂ ਪੈਦਾ ਹੁੰਦੀ ਇਹ ਬੀਜ ਹੈ ਬੀਜ ਹੈ ਬਸ਼ਰੂਪ ਵਾਲੀ ਦਾਤ ਦੇ ਵਿੱਚੋਂ ਪੈਦਾ ਹੁੰਦੀ ਇੱਕ ਬੀਜ ਨੂੰ ਹਜ਼ਾਰਾਂ ਹੀ ਫੜ ਲੱਗਣੇ ਨੇ ਇਹਦੇ ਕੋਲ ਬੀਜ ਤੋਂ ਜਾਂ ਬਰਸ਼ ਬਣਨੇ ਬਗਨੇ ਫੜ ਲੱਗਣੇ ਨੇ ਇਹਦੇ ਵਰਗੇ ਅਨੰਤ ਰੂਪ ਹੋ ਜਾਣਾ ਨੇ ਫਿਰ ਇਹ ਇਹਦੇ ਵਿੱਚੋਂ ਹੀ ਪੈਦਾ ਹੁੰਦੀ ਹੈ ਬਾਹਰੋਂ ਦੀ ਨਹੀਂ ਮਿਲਦੀ ਨਾਨਕ ਸਾਖਰ ਮਾਨ ਸਾਹਿਬ ਟੁੱਟੇ ਜੀ ਇੱਕ ਹੋਏ ਤਾਂ ਫਿਰ ਕੋਈ ਸ਼ਰਤ ਇੱਕ ਹੋਰ ਦੀ ਸ਼ਰਤ ਹੈ ਨਹੀਂ ਇੱਕ ਹੋਰ ਦੀ ਸ਼ਰਤ ਹੈ ਵੀ ਜੁਗਤਾ ਆਪੇ ਪੈਣਾ ਉੱਗਣ ਵਾਲੀ ਸ਼ਕਤੀ ਉਹ ਹੈ ਇਹਦੀ ਸ਼ਕਤੀ ਕਿਉਂ ਨਾ ਹੋਈ ਹੋਈ ਹੈ ਡਿਵਾਈਡ ਹੋਇਆ ਹੋਇਆ ਦੋ ਥਾਂ ਹੋਇਆ ਹੋਇਆ ਤਾਂ ਨਹੀਂ ਉੱਗਦਾ ਜਦ ਇੱਕ ਹੋ ਗਿਆ ਉਹ ਕਰਾਮਾਤ ਆ ਜਾਣੀ ਹੈ ਚਾਹਤੀ ਉਹ ਕਰਾਮਾਤ ਵਰਤ ਜਾਣੀ ਹੈ ਫਿਰ ਇਹ ਗੱਲ ਨਹੀਂ ਕੋਈ ਤੁਹਾਨੂੰ ਕਹਿ ਰਿਹਾ ਦੱਸ ਵੀ ਆਪ ਇਹਦੇ ਵਿੱਚ ਸਭ ਤੋਂ ਬੜੀ ਸ਼ਕਤੀ ਇਹ ਹੈ ਇਹ ਦੂਜਾ ਆਦਮੀ ਕੋਈ ਕਰੇ ਨਹੀਂ ਸਕਦਾ ਕਿੱਡਾ ਹੀ ਕੋਈ ਗੁਰੂ ਹੋਵੇ ਪਰਮੇਸ਼ਰ ਵੀ ਨਹੀਂ ਕਰਦਾ ਇਹ ਜਸਲ ਦਾ ਯੋਗ ਨਹੀਂ ਦੇ ਰਿਹਾ ਇੱਕ ਹੁਣ ਤੱਕ ਦੀ ਤਾਂ ਕਰ ਰਿਹਾ ਹੈ ਸਲਾਹ ਦੇ ਰਿਹਾ ਗੁਰਬਾਣੀ ਸਲਾਹ ਹੈ ਸਿਰਫ ਇਹਨੂੰ ਚਾਹੇ ਹੁਕਮ ਕਹਿ ਲਈਏ ਸਲਾਹ ਹੈ ਹੁਕਮ ਉਹ ਹੁੰਦਾ ਹੈ ਜ਼ਬਰਦਸਤੀ ਬਣਾਵੇ ਹੁਕਮ ਤਾਂ ਜ਼ਬਰਦਸਤੀ ਹੁੰਦਾ ਅਸੀਂ ਕਹਿ ਰਹੇ ਹਾਂ ਹੁਕਮ ਹੁਕਮ ਸਿਰਫ ਭਗਤਾਂ ਵਾਸਤੇ ਹੈ ਗੁਰੂ ਹੁੰਦਾ ਹੀ ਉਹਨਾਂ ਵਾਸਤੇ ਹੈ ਜਿਹੜੇ ਸਹਿਮਤ ਹੋਣ ਸਰਕਾਰ ਨਾਲ ਜਿਹੜੇ ਬਾਕੀ ਹੋਣ ਉਹਨਾਂ ਨੂੰ ਹੁਕਮ ਕਿੱਥੇ ਹੁੰਦਾ ਬਾਕੀ ਦਾ ਹੁਕਮ ਹੁਕਮ ਬੰਦੇ ਹੀ ਨਹੀਂ ਹੁੰਦਾ ਬਾਕੀਆਂ ਵਾਸਤੇ ਸਲਾਹ ਹੈ ਗੁਰਮੁਖਾਂ ਵਾਸਤੇ ਹੁਕਮ ਬਾਕੀਆਂ ਵਾਸਤੇ ਹੁਕਮ ਤਾਂ ਹੈ ਤਾਂ ਸਾਰਿਆਂ ਵਾਸਤੇ ਹੁਕਮ ਪਰ ਮੰਨਦੇ ਕਦ ਨੇ ਉਹਨਾਂ ਵਾਸਤੇ ਸਲਾਹ ਦਾ ਹੈ ਨਾ ਜੇ ਹੁਕਮ ਨਹੀਂ ਉਹਨਾਂ ਵਾਸਤੇ ਸਲਾਹ ਹੈ ਵੀ ਭਾਈ ਐਂ ਕਰ ਲੋ ਆ ਜਿਹੜਾ ਰਾਹ ਤੁਹਾਡਾ ਨਾ ਮੁਕੀ ਮਨ ਭਾਵਦੇ ਰਾਹ ਭੀੜੇ ਅੱਗੇ ਸਲਾਹ ਹੈ ਉਹਨਾਂ ਵੇਦਨ ਆ ਹੋਊਗਾ ਐਦਨ ਆ ਹੋਊਗਾ ਉਹਨਾਂ ਦਾ ਸਲਾਹ ਦਿੱਤੀ ਹੋਈ ਹੈ ਗੁਰਮੁਖਾਂ ਨੂੰ ਹੁਕਮ ਹੈ ਗੁਰਮੁਖਾਂ ਦਾ ਹੁਕਮ ਹੈ